ਅਸਾਂ ਸਵੇਰੇ ਸਿਰ 'ਚ ਪਾਣੀ ਪਾ ਲੈਣਾ ਤੇ ਬਹਿ ਜਾਣਾ ਉਥੇ ਕੈਪਟਨ ਸੀ ਸਰਦਾਰ ਉਹ ਵੀ ਆ ਕੇ ਉਤਰਿਆ ਸੀ ਉਥੇ ਗੁਰਦੁਆਰੇ ਪੰਜ ਸੱਤ ਦਿਨ ਉੱਥੇ ਰਹਿਣਾ ਸੀ ਅਸਾਂ ਵੀ ਰਹਿਣਾ ਸੀ ਉਸੇ ਰੋਜ਼ ਇਸ਼ਨਾਨ ਕਰੀਏ ਤੇ ਇੱਕ ਦਿਨ ਮੈਨੂੰ ਆਂਦਾ ਪੰਡਤ ਮੈਂ ਕਿਹਾ ਹਾਂ ਜੀ ਕੀ ਗੱਲ ਤੁਸੀਂ ਸਵੇਰੇ ਝਾਟਾ ਖਾਰ ਕੇ ਬਹਿ ਜਾਂਦੇ ਹੋ ਗੱਲ ਕੀ ਹੈ ਤੁਸੀਂ ਸਿਰ ਪਾਣੀ ਕਿਉਂ ਪਾਉਂਦੇ ਹੋ ਮੈਂ ਕਿਹਾ ਗੁਰੂ ਨਾਨਕ ਦਾ ਹੁਕਮ ਹੈ ਕਹਿੰਦਾ ਸਾਡੇ ਗੁਰੂ ਨਾਨਕ ਨੂੰ ਐਵੇਂ ਚੱਕੀ ਫਿਰਦੇ ਨੇ ਗੁਰੂ ਨਾਨਕ ਵੀ ਬੰਦਾ ਹੀ ਸੀ ਨਾ ਇਹਨਾਂ ਕੋਲ ਤਾਂ ਜਵਾਦਾ ਸੀ ਤੇ ਇੱਕ ਜਮਾਤ ਵਿੱਚ ਮੁੰਡੇ ਪੜਦੇ ਨੇ ਇੱਕ ਜਣਾ ਮਾ ਹੋ ਜਾਂਦਾ ਉਹ ਸਿਆਣਾ ਹੁੰਦਾ ਦੂਜਿਆਂ ਤੇ ਉਸੇ ਨਾਲ ਹੀ ਜਾ ਦਿੰਦੇ ਨੇ ਨਾਨਕ ਸਾਡੇ ਨਾਲ ਥੋੜਾ ਸਿਆਣਾ ਸੀ ਉਹ ਮਨੀਟਰ ਬਣ ਗਿਆ ਮੈਂ ਕਿਹਾ ਤੂੰ ਮਨੀਟਰ ਮੰਨਦਾ ਮੈਂ ਤੈਨੂੰ ਅਕਾਲ ਪੁਰਖ ਮੰਨਦਾ ਮੈਂ ਤੇ ਕਰਤਾ ਹਰਤਾ ਗੁਰੂ ਨਾਨਕ ਨੂੰ ਸਾਰਾ ਕੁਝ ਮੰਨਣਾ ਉਹ ਨਹੀਂ ਇਹ ਗੱਲ ਨਹੀਂ ਮੈਨੂੰ ਦਲੀਲ ਦੇ ਮੇਰੇ ਸਿਰ 'ਚ ਕਿਉਂ ਪਾਣੀ ਪਾਣਾ ਚਾਹੀਦਾ ਉਹ ਮੈਂ ਕਿਹਾ ਤੂੰ ਗੁਰੂ ਗੁਰੂ ਦਾ ਹੁਣ ਤੇ ਨਹੀਂ ਮੰਨਦਾ ਤੇ ਮੇਰੀ ਦਲੀਲ ਕਿੱਥੋਂ ਮੰਨੇਗਾ ਕਹਿੰਦਾ ਨਹੀਂ ਦਲੀਲ ਦੇ ਤਾਂ ਮੰਨਾਂਗਾ ਮੈਂ ਫਸ ਗਿਆ ਅਜੇ ਨਵਾਂ ਨਵਾਂ ਹੀ ਹੋਇਆ ਸਾਰੇ ਪਾਕਿਸਤਾਨ ਬਣਦੀ ਪਹਿਲਾਂ ਦੀ ਗੱਲ ਹੈ ਤੇ ਮੈਂ 1942 ਚ ਸਤਗੁਰਾਂ ਦੇ ਚਰਨਾਂ ਚ ਆਇਆ 1942 ਵਿੱਚ ਮੈਂ ਆਖਿਆ ਹੁਣ ਮੈਂ ਨਾਲ ਕੀ ਆਖਾਂ ਫਿਰ ਮੈਂ ਅਰਦਾਸ ਕੀਤੀ ਸੱਤੇ ਪਾਤਸ਼ਾਹ ਕਰ ਕਿਰਪਾ ਮੇਰੀ ਮਦਦ ਕਰ ਅਫਰੀਕਾ ਦੇ ਇੱਥੋਂ ਸਤਗੁਰਾਂ ਨੇ ਜੱਟ ਮੈਨੂੰ ਇੱਕ ਨਾ ਦਲੀਲ ਭੇਜ ਦਿੱਤੀ ਮੇਰੇ ਵੱਲ ਮੈਂ ਆਖਿਆ ਸਰਦਾਰ ਜੀ ਤੁਸੀਂ ਤੇ ਅੰਗਰੇਜ਼ੀ ਪੜ੍ਹੇ ਹੋ ਆਹੋ ਮੈਂ ਆਖਿਆ ਦੱਸੋ ਤੇ ਹੱਦ ਕਿਹਨੂੰ ਕਹਿੰਦੇ ਨੇ ਹੱਦ ਅਹੇ ਸਿਰ ਨੂੰ ਮੈਂ ਆਖਿਆ ਹੋਰ ਵੀ ਹੁੰਦਾ ਜੇ ਪਲਾ ਹੋਰ ਕਿਹਨੂੰ ਕਹਿੰਦੇ ਨੇ ਮੈਂ ਕਿਹਾ ਮੇਰਾ ਜ਼ਿਲ੍ਹਾ ਸਿਆਲਕੋਟ ਦਾ ਇੱਕ ਹੈੱਡ ਬੰਬਾ ਵਾਲੇ ਵਾਲਾ ਹੁੰਦਾ ਸੀ ਤੇ ਇੱਕ ਹੈੱਡ ਮਰਾਲਾ ਹੁੰਦਾ ਦੋ ਹੈੱਡ ਹੁੰਦੇ ਸਨ ਆਹੋ ਮੈਂ ਕਿਹਾ ਦੇਖੋ ਸਰਕਾਰ ਜੀ ਜੇ ਹੈੱਡ ਵਿੱਚ ਪਾਣੀ ਨਾ ਹੋਏਗਾ ਤੇ ਨਾ ਨਹਿਰਾਂ ਵਿੱਚ ਕਿੱਥੋਂ ਜਾਏਗਾ ਹੈਡ ਸੁੱਕ ਜਾ ਨਹਿਰਾਂ ਸੁੱਕ ਜਾ ਜਦੋਂ ਨਹਿਰਾਂ ਸੁੱਕ ਜਾਣਗੇ ਹੈੱਡ ਵਿੱਚ ਉਹਦੇ ਵਿੱਚ ਪਾਣੀ ਪਾ ਲੈਂਦੇ ਮੈਂ ਕਿਹਾ ਜਿੰਨੀ ਵੀ ਫਸਲ ਹੁੰਦੀ ਹੈ ਨਾ ਉਹਨੂੰ ਜਿਹੜਾ ਹੇਠੋਂ ਕਿੰਨਾ ਵੀ ਪਾਣੀ ਦਿਓਗੇ ਨਾ ਉਹਦੇ ਉੱਤੇ ਧੂੜ ਪੈ ਪੈ ਕੇ ਨਾ ਉਹਦੀ ਜਿਹੜੀ ਜਿਤਲੀ ਪੰਖੜੀ ਜੀ ਹੁੰਦੀ ਉਹਦੇ ਉੱਤੇ ਧੂੜ ਪੈ ਜਾਂਦੀ ਏ ਉਹ ਫਿਰ ਉਹ ਫਸਲ ਨੂੰ ਵਧਣ ਨਹੀਂ ਦਿੰਦੀ ਤੇ ਜਦੋਂ ਈਸ਼ਵਰ ਦਾ ਤੋਂ ਮੀਂਹ ਪਾਇਆ ਜਾਂਦਾ ਤੇ ਹੇਠਲੇ ਪਾਣੀ ਨਾਲ ਉਹ ਤੋਂ ਧੋ ਨਹੀਂ ਸਕਦੇ ਉੱਤੋਂ ਜਦੋਂ ਪਾਣੀ ਪੈਂਦਾ ਤੇ ਉਹ ਲੋ ਧੋਤੀ ਜਾਂਦੀ ਏ ਤੇ ਉਹ ਫਸਲ ਬੜਾ ਪ੍ਰਫੁੱਲਤ ਹੋ ਜਾਂਦਾ ਇਸ ਵਾਸਤੇ ਸਿਰੋਂ ਪਾਣੀ ਪਾਣਾ ਜਿਹੜਾ ਨਾ ਇਹ ਯਾਰ ਇਹ ਕੱਲ ਤੇ ਤੇਰੀ ਸੱਚੀ ਅਗਲੇ ਦਿਨ ਉਸ ਨੇ ਵੀ ਸਵੇਰੇ ਉੱਠ ਕੇ ਪੰਜ ਘੰਟੇ ਸਿਰ 'ਚ ਪਾਣਾ ਨਾਲ ਹੀ ਉਹਦਾ ਡੇਰਾ ਸੀ ਸਵੇਰੇ ਉੱਥੇ ਵੀ ਸਾਡੇ ਬਾਬੂ ਝਾਟਾ ਖਲਾ ਰਿਹਾ ਸੀ ਜਦੋਂ ਨਿਤਨੇਮ ਦਾ ਭੋਗ ਪਾਇਆ ਮਾ ਸਰ ਸਰਦਾਰ ਜੀ ਤੁਸੀਂ ਅੱਜ ਘਾਟਾ ਖਲਾ ਦੇ ਪੇਸ਼ ਹੋ ਕਹਿੰਦਾ ਹਾ ਮੈਂ ਤੇ ਭੁੱਲਿਆ ਰਿਹਾ ਇੱਥੇ ਚ ਪਾਣੀ ਪਾਣ ਨਾਲ ਬਾਹਰ ਹੀ ਹੋਰ ਆ ਜਾਂਦਾ ਇਹ ਜਿਹੜਾ ਸਰੀਰ ਹੈ ਨਾ ਤੁਹਾਡਾ ਇਹ ਸਰੀਰ ਰਾਤ ਦਾ ਸੁੱਤੇ ਵਾਸਤੇ ਕਰਦੇ ਹੋ ਨਾ ਭਈ ਰਾਤ ਨੂੰ ਸੁੱਤਾ ਹੁੰਦਾ ਇਹਦੇ ਵਿੱਚ ਆਲਸ ਹੁੰਦਾ ਤੇ ਆ ਸਿਰ ਜਿਹੜਾ ਇਹ ਦਾਤਾਂ ਨੇ ਇਸ ਵਾਸਤੇ ਕਰਨੀਆਂ ਨੇ ਤੇ ਮੂੰਹ ਵਿੱਚ ਗਲਾਸਤ ਹੀ ਹੁੰਦੀ ਆ ਤੇ ਸਿਰ ਨੂੰ ਪੁੰਨ ਕੇ ਤੇ ਨੂੰ ਦੱਬ ਕੇ ਤੇ ਛੇਦ ਨੂੰ ਖੋਲੋ ਜਦੋਂ ਉਹਦੇ ਵਿੱਚ ਗੈਸ ਪੈਦਾ ਹੁੰਦੀ ਹੈ ਕਿ ਨਹੀਂ ਆ ਫਿਰ ਗੈਸ ਪੈਦਾ ਹੋਈ ਫਿਰ ਤੁਹਾਡੇ ਦਿਮਾਗ ਨੂੰ ਜੋ ਹਜਾ ਬਣਾਇਆ ਜੋ ਤੁਸੀਂ ਜਾਣੋ ਮੈਂ ਨਹੀਂ ਜਾ ਜਦੋਂ ਕੇਸਾਂ 'ਚ ਪਾਣੀ ਪਾਓਗੇ ਉਹ ਫਿਰ ਠੰਡ ਪੈ ਗਈ ਤੇ ਸਾਰਾ ਸਰੀਰ ਜਿਹੜਾ ਚੇਤਨ ਹੋ ਜਾਗੀ ਮਹਾਰਾਜ ਨੇ ਤਾਂ ਲਿਖਿਆ ਕਾਰੀ ਸ਼ਨਾਨ ਸਿਮਰ ਪ੍ਰਭ ਆਪਣਾ ਪਹਿਲਾਂ ਇਸ਼ਨਾਨ ਕਰੋ ਫਿਰ ਆਪਣਾ ਪ੍ਰਭੂ ਸਿਮਰੋ ਤੇ ਮਨ ਤਨ ਪਏ ਹਰ ਸਾਡਾ ਮਨ ਵੀ ਤਨ ਵੀ ਹਰ ਹੋ ਗਿਆ ਪਰ ਜਦੋਂ ਸਿੱਖਾਂ ਨੇ ਔਰੇ ਰੀਤ ਔਰੇ ਨੀਤ ਔਰੇ ਪ੍ਰਤੀਤ ਪ੍ਰੀਤ ਖਾਨ ਦਾ ਹੈਰਾਨ ਗਿਆਨਵਾਨ ਔੜਾ ਝੜ ਕੇ ਤਾਰੇ ਦਸਤਾਰੇ ਸਾਫੇ ਪਾਰੇ ਹੱਥ ਮਾਰੇ ਅੱਖੇ ਕੱਠੇ ਦੱਜ ਗਏ ਧੋਤੀ ਸੁੱਠੂ ਤੰਗ ਬਣ ਕੇ ਤਾਰੇ ਅੰਦਰਾਰੇ ਤੰਬੇ ਤਹਿਮਤ ਅਦ ਕਲੰਦਾ ਜਿਨੇ ਦੇਖ ਸਿੱਖੀ ਕੋ ਕੰਬਾ ਤਰ ਗਾਣ ਕਉ ਸਿੱਖੀ ਤੋਂ ਸਨੇਸ ਕੀ ਸੁਰਖੀ ਅਪਰ ਕੇ ਦੇਸ਼ ਕੀ ਸਿੱਖੀ ਪੜੀ ਦੇਸ਼ ਕੀ ਚਨਾਰ ਬਾਰੇ ਉਹ ਸਿੱਖੀ ਜਿਹਨੇ ਵਾਸਤੇ ਗੁਰੂ ਗੋਬਿੰਦ ਸਿੰਘ ਨੇ ਆਪਣੇ ਸਹਿਬਜ਼ਾਦੇ ਕੁਰਬਾਨ ਕਰ अगर कैसा भी इज्जत पूछ ਜੇ कैसा भी ਕੀਮਤ पूछ ਜੇ ਜਾ ਕੇ ਗੁਰੂ ਗੋਬਿੰਦ ਸਿੰਘ ਪੁੱਛੋ ਤਾਰੀ ਮੁੰਨੇ ਲੋਕ ਜਿਹੜੇ ਨੇ ਸਿੱਖ ਹੋ ਕੇ ਦਾੜੀਆਂ ਮਨਾਉਂਦੇ ਨੇ ਮੈਂ ਦੂਜਿਆਂ ਤੋਂ ਨਹੀਂ ਕਹਿ ਰਿਹਾ ਉਹ ਠੀਕ ਨੇ ਜਿਨ੍ਹਾਂ ਨੇ ਨਹੀਂ ਰੱਖਿਆ ਉਹਨਾਂ ਨੂੰ ਵਾਜਬ ਹੈ ਸਿੱਖਾਂ ਦੇ ਪੁੱਤਰ ਜਿਹੜੇ ਆ ਕੇ ਦਾੜੀਆਂ ਮਨਾਉਂਦੇ ਨੇ ਉਹਨਾਂ ਨੂੰ ਕੀ ਪਤਾ ਕਿ ਸਾਡੀ ਕੀ ਕੀਮਤ ਹੈ ਮੇਰੇ ਗੁਰੂ ਗੋਬਿੰਦ ਸਿੰਘ ਦੇ ਦਿਲ ਕੋਲ ਜਾ ਕੇ ਪੁੱਛ ਕੇ ਕਿ ਸਾਡੀ ਕੀ ਕੀਮਤ ਹੈ ਸਾਡੇ ਤੁਹਾਡੇ ਵਾਸਤੇ ਗੁਰੂ ਗੋਬਿੰਦ ਸਿੰਘ ਨੇ ਸਾਰਾ ਕੁਝ ਪ੍ਰਵਾਨ ਕਰ ਦਿੱਤਾ ਆਓ ਇੱਕ ਪਤ ਮੈਂ ਪੜਾਂਗਾ ਇੱਕ ਪਤ ਮੇਰੇ ਵੀਰ ਪੜਨ ਇੱਕ ਪਤ ਮੇਰੇ ਭੈਣਾ ਪੜਨ ਨਾਲ ਖਬਰ ਪੜਦੇ ਜਿੰਨੀਆਂ ਕੜਾ ਕੋਲ ਖਬਰ ਪੜਦੇ ਆ ਜੱਥੇ ਵਾਲੇ ਨਾਲ ਪੜੀ ਉਹ ਪੁੱਤਰਾ ਨੂੰ ਨਹੀਂ ਨੰਬਰ ਦਿੱਤੇ ਜਾ ਆ ਵੀ ਫੈਸਲਾ ਕਰ ਲਿਓ ਜੇ ਮੇਰੇ ਤੇ ਨਾ ਰੱਖੋ ਫੇਰ ਆਖੋ ਜੇ ਖਰੇ ਉਹਨਾਂ ਦਾ ਫਾਕ ਕਰਦਾ ਤੇ ਹੁਣ ਤੁਸੀਂ ਉਹ ਕਰਿਓ ਤੁਸੀਂ ਬੋਲ ਹੋਈ ਤੁਹਾਨੂੰ ਮੈਂ ਤਕਲੀਫ ਨਹੀਂ ਦਿੰਦਾ ਪਾਣਾ ਤੁਸੀਂ ਪੜਿਓ ਤੇ ਇੱਕ ਪਾਸੇ ਮੈਂ ਪੜਾਂਗਾ ਤੁਸੀਂ ਚੁੱਪ ਕਰਕੇ ਖਾਸ ਲਓ ਬੈਠੇ ਰਹੋ ਦਰਸ਼ਨ ਕਰੋ ਨਾਮ ਜੀ ਕੀ ਵਰਤਾਇਆ ਏ ਨਾ ਸਬਦ ਦੀ ਸਵਾਰੀ ਐ ਨਾ ਹੱਥ ਵਿੱਚ ਬਾਦ ਸੁਹਾਇਆ ਏ ਨਾ ਮਾਤਾ ਗੁਜਰੀ ਦਿਸਦੀ ਏ ਨਾ ਲਾਲਾ ਦਾ ਦੀਦਾਰਾ ਏ ਮਨੂੰ ਤਜਾ ਤੇ ਪ੍ਰੀਤਮ ਜੀ ਕੋਈ ਵਰਤਿਆ ਕੰਨੂ ਖਾਰਾ ਏ ਪ੍ਰੀਤਮ ਜੀ ਆ ਕੋ ਕਹਿੰਦੇ ਨੇ ਇਹ ਸਿੱਖ ਜੋ ਦਿਸਦੇ ਸਾਰੇ ਨੇ ਇਹਨਾਂ ਦੇ ਸਿਰ ਤੋਂ ਵਾਰ ਦਿੱਤੇ ਮੈਂ ਲਾਲ ਪੋਲੀਏ ਚਾਰੇ ਨੇ ਦੋ ਵੱਡੇ ਮੈਂ ਚਮਕੌਰ ਅੰਦਰ ਨੀਆਂ ਦੇ ਵਿੱਚ ਜਨਾਇਆ ਆਇਆ ਵੱਡੇ ਮੈਂ ਚਮਕੌਰ ਅੰਦਰ ਜੰਗ ਦੇ ਵਿੱਚ ਦੁਆਇਆ ਦੋ ਛੋਟੇ ਮੈਂ ਸਰਹੰਦ ਵਸੀ ਨੀਆਂ ਦੇ ਵਿੱਚ ਜਨਾਇਆ ਆਇਆ ਜਦ ਮਾਤਾ ਜੀ ਨੇ ਖਬਰ ਸੁਣੀ ਇੱਕ ਬੁਰਜੋ ਜਾਨ ਗਵਾ ਦਿੱਤੀ ਜਿਹੜੀ ਹੋਰ ਸਮਗਰੀ ਸਾਰੀ ਸੀ ਸਭ ਇਸੇ ਲੇਖੇ ਲਾ ਦਿੱਤੀ ਸਾਡੇ ਤੁਹਾਡੇ ਵਾਸਤੇ ਓਏ ਅਸੀਂ ਫਿਰ ਅੱਗੇ ਕਰਨਾ ਹੋਵਾਂਗੇ ਜੇ ਗੁਰੂ ਗੋਬਿੰਦ ਸਿੰਘ ਦੇ ਹੁਕਮ ਨੂੰ ਭੁੱਲ ਜਾਵਾਂਗੇ ਤੇ ਹੋਰ ਅਸੀਂ ਕੀ ਹੋਵਾਂਗੇ ਸੋ ਸਿੱਖੀ ਮਾਇਨੇ ਤੇ ਬਹੁਤ ਸਾਡੀ ਦੇਸ ਚ ਨਾ ਜਾਂਦਾ ਬੜਾ ਕੁਝ ਆ ਉਹ ਸਿੱਖੀ ਜਿੱਥੋਂ ਤੱਕ ਗੁਰੂ ਗੋਬਿੰਦ ਸਿੰਘ ਨੇ ਜਿਹੜੀ ਪੈਦਾ ਕੀਤੀ ਸੀ ਜਦੋਂ ਉਹ ਲੋਕ ਹੋ ਗਈ ਜਦੋਂ ਉਹਨਾਂ ਨੇ ਆਪਣਾ ਕਰਮ ਕਰਮ ਛੱਡ ਦਿੱਤਾ ਉਹ ਪੁਰਛੇ ਜਿਨ੍ਹਾਂ ਦਾ ਕੰਮ ਸੀ ਮਜ਼ਲੂਮਾਂ ਨੂੰ ਰੱਖਣਾ ਉਹਨਾਂ ਨੇ ਫੜ ਕੇ ਮਜ਼ਲੂਮਾਂ ਦਾ ਲਹੂ ਪੀਣ ਕਰ ਪੀਣਾ ਸ਼ੁਰੂ ਕਰ ਦਿੱਤਾ ਪਾਸ ਵਕਤ ਆਪੀ ਨੇ ਫੇਰ ਪੁਕਾਰ ਕੀਤੀ ਕਿ ਫੱਦੇ ਪਾਸ ਮੈਂ ਬੜੀ ਦੁਖੀ ਹੋਈਆਂ ਕਿਰਪਾ ਕਰਕੇ ਕੋਈ ਵਲੀ ਅੱਲਾ ਕੋਈ ਰਹਿਬਰ ਕੋਈ ਪੈਗੰਬਰ ਮੇਰੇ ਉੱਤੇ ਜੀ ਉਹ ਸਿਰ ਵਕਤ ਕੀ ਹੋਇਆ ਗੁਰੂ ਦਸਵੇਂ ਸੀ ਦੇ ਪਿੱਛੋਂ ਜਦੋਂ ਖਾਲਸੇ ਨੇ ਛੱਡ ਦਿੱਤਾ ਰਾਹ ਤੇ ਕੁਰਾਨ ਮੱਲਿਆ ਪੁਰਸ਼ਿਆਂ ਨੇ ਲਟਮਾਰ ਖੂਬ ਕੀਤੀ ਚੱਕ ਵਿੱਚ ਨਿਰਬਲਾ ਨੇ ਦੋਸ਼ਾਂ ਤੇ ਗਰੀਬਾਂ ਨੂੰ ਲਿਆ ਅੱਤ ਤੇ ਦੇ ਰੱਬ ਦਾ ਹਜ਼ਾਰ ਮਸ਼ਹੂਰ ਕਰੋ ਸਤਿਗੁਰਾਂ ਨੇ ਉਹਨਾਂ ਦਾ ਵੀ ਤਖਤਾ ਉਹ ਥਲਿਆ ਫਿਰ ਕਲਯੁਗ ਵਿੱਚ ਸਭ ਜੁਗ ਲਾਉਣ ਲਈ ਆਪਣਾ ਸਰੂਪ ਗੁਰੂ ਰਾਮ ਸਿੰਘ ਫਿਰ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਏ ਕੋਈ ਨੇਦ ਪੂਰੀ ਫੇਰ ਸੰਮਤ 72 ਵਿੱਚ 1872 ਵਿੱਚ ਤੇ ਮਾਘਵਾਦੀ ਪੰਜਵੀਂ ਸਵੇਰੇ ਗੁਰੂਵਾਰ ਕੈ ਇਹ ਗਿਆਨੀ ਜੀ ਲਿਖਦੇ ਨੇ ਤੇ ਗੁਰੂ ਗੋਬਿੰਦ ਸਿੰਘ ਲਿਖਦੇ ਨੇ ਸਤ ਖਸ਼ਮੀ ਸੁਰ ਗੁਰਵਾਰਾ ਵਾਰ ਦੁਆ ਦਾ ਕੋਈ ਹੈ ਤੇ ਪੰਜੀ ਦਾ ਖਸ਼ਮੀ ਵਿੱਚ ਫਰਕ ਪੈ ਗਿਆ ਗੁਰੂ ਗੋਬਿੰਦ ਸਿੰਘ ਜੀ ਨਹੀਂ ਭੁੱਲਦੇ ਤੇ ਭਾਈ ਜੀ ਭੁੱਲ ਸਕਦੇ ਹਨ ਇਹ ਕਈ ਵਾਰੀ ਹੁੰਦਾ ਇੱਕ ਫਿੱਕ ਦੋ ਦਿਨ ਹੋ ਜਾਂਦੀ ਹੈ ਇਹ ਪੁੱਛੋ ਪੰਡਤਾਂ ਨੂੰ ਜਾ ਕੇ ਜਾਂ ਪੱਤਰੀਆਂ ਵੇਖੋ ਜਾਂ ਡੈਲੀਆਂ ਵੇਖਿਆ ਕਰੋ